ਡਾਕਟਰ ਹਾਰ ਗਿਆ ਕੋਰ ਦੁਖੰ ਅਨਕ ਹਤੰ ਜਨਮ ਦਰਿਦ੍ਰੰ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ ਇਹ ਪਾਵਨ ਪੰਕਤੀਆਂ ਜਾਗਤ ਜੋਤ ਰੱਬੀ ਗਿਆਨ ਦੇ ਸਾਗਰ ਹਾਜ਼ਰਾ ਹਜ਼ੂਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਧੁਰ ਕੀ ਬਾਣੀ ਇਲਾਹੀ ਬਾਣੀ ਵਿੱਚੋਂ ਹਨ ਸਤਿਗੁਰੂ ਫਰਮਾਨ ਕਰਦੇ ਹਨ ਬੰਦੇ ਨੂੰ ਘੋਰ ਦੁੱਖ ਹੋਣ ਅਨੇਕਾਂ ਪਾਪ ਕੀਤੇ ਹੋਣ ਜਨਮ ਤੋਂ ਗਰੀਬੀ ਹੋਵੇ ਅਨੇਕਾਂ ਪਵਾੜੇ ਪਏ ਹੋਣ ਪੰਚਮ ਪਾਤਸ਼ਾਹ ਫਰਮਾਨ ਕਰਦੇ ਹਨ ਕਿ ਸਾਰੇ ਹੀ ਪਾਪ ਕਸ਼ਟ ਨਾਮ ਸਿਮਰਨ ਨਾਲ ਮਿਟ ਜਾਂਦੇ ਹਨ ਜਿਸ ਤਰ੍ਹਾਂ ਲੱਕੜਾਂ ਦੇ ਬਹੁਤ ਵੱਡੇ ਢੇਰ ਨੂੰ ਥੋੜੀ ਜਿਹੀ ਚਿੰਗਾਰੀ ਹੀ ਸਾੜ ਕੇ ਸਵਾਹ ਕਰ ਦਿੰਦੀ ਹੈ ਉਪਰੋਕਤ ਵਿਚਾਰ ਸਰਦਾਰ ਕੰਵਰ ਅਜੀਤ ਸਿੰਘ ਪਟਿਆਲਾ ਵਾਲਿਆਂ ਦੀ ਕ੍ਰਿਤ ਕਾਮਰੇਡੀ ਸਿੱਖਾਂ ਦੇ ਕੋਤਕ ਵਿੱਚੋਂ ਪੜਨ ਨੂੰ ਮਿਲੇਗੀ ਸਮੁੱਚੀ ਕਿਤਾਬ ਵਿੱਚ ਸਿੱਖੀ ਸ਼ਰਧਾ ਸਿਦਕ ਭਰੋਸਾ ਵਿਸ਼ਵਾਸ ਨਿਸ਼ਚਾ ਉੱਚ ਆਚਾਰੀ ਜੀਵਨ ਗਿਆਨ ਦੇ ਝਮੇਲਿਆਂ ਤੋਂ ਉੱਪਰ ਉੱਠ ਕੇ ਜੂਣ ਦੀ ਗੱਲ ਕੀਤੀ ਹੈ ਉਸ ਪਾਰ ਨੂੰ ਵਾਹਿਗੁਰੂ ਦਾ ਅੰਤ ਪਾਉਣ ਦੀ ਥਾਂ ਉਸ ਨਾਲ ਭੇਦ ਹੋਣ ਦੀ ਗੱਲ ਹੈ ਅਜੋਕੇ ਪਦਾਰਥਵਾਦੀ ਸੰਸਾਰ ਵਿੱਚ ਅਜਿਹਾ ਸਾਹਿਤ ਮਿਲਣਾ ਬਹੁਤ ਅਸੰਭਵ ਹੈ ਜਿਸ ਵਿੱਚੋਂ ਪ੍ਰਭੂ ਪਿਆਰ ਵਿਸ਼ਵਾਸ ਝਲਕਦਾ ਹੋਵੇ ਐਸੀ ਲਿਖਤ ਕਿਸੇ ਤੂਫਾਨ ਜਾਂ ਅਗਜਨੀ ਦੇ ਮਾਹੌਲ ਵਿੱਚੋਂ ਪੈਦਾ ਹੋਇਆ ਨਹੀਂ ਹੋਇਆ ਕਰਦੀ ਇਹ ਅਨੰਤ ਸਹਿਜ ਦਾ ਪ੍ਰਗਟਾਵਾ ਹੈ ਮੇਰੇ ਜੀਵਨ ਵਿੱਚ ਇਹ ਕਿਤਾਬ ਪੜਨ ਤੋਂ ਬਾਅਦ ਵੱਡੀ ਤਬਦੀਲੀ ਆਈ ਮੈਨੂੰ ਸਮਝ ਲੱਗੀ ਕਿ ਉਤਪਤੀ ਦਾ ਰਹੱਸ ਰਾਤ ਦੇ ਹਨੇਰੇ ਵਾਂਗ ਮਹਾਨ ਹੈ ਗਿਆਨ ਦੇ ਭੁਲੇਖੇ ਸਵੇਰੇ ਦੀ ਧੁੰਦ ਵਾਂਗ ਉਲਝ ਉਲਝੇ ਹੋਏ ਹਨ ਪ੍ਰਭੂ ਬੇਅੰਤ ਹੈ ਵਿਦਵਾਨ ਅਤੇ ਵਿਦਵਤਾ ਬੁੱਧੀ ਦੇ ਮੰਡਲ ਤੱਕ ਸੀਮਤ ਹੈ ਜੋ ਮੱਥੇ ਵਿੱਚ ਹੀ ਹੋਇਆ ਕਰਦੀ ਹੈ ਪਰਮੇਸ਼ਰ ਭਾਵਨਾ ਪ੍ਰੇਮ ਦੇ ਅਧੀਨ ਹੈ ਭਗਜਨਾ ਦੇ ਹਿਰਦੇ ਵਿੱਚ ਹੈ ਧਰਮ ਦਾ ਤੁਰਾ ਪਰਮੇਸ਼ਰ ਹੈ ਸਾਰੇ ਧਰਮ ਪ੍ਰਭੂ ਪਿਆਰ ਵਾਲਿਆਂ ਪੈਗੰਬਰਾਂ ਤੋਂ ਚਲਾਏ ਹੋਏ ਹਨ ਪੈਗੰਬਰਾਂ ਦੇ ਜੀਵਨ ਦੀਆਂ ਘਟਨਾਵਾਂ ਨੂੰ ਵਿਗਿਆਨ ਦੀ ਕਸਵੱਟੀ ਲਾ ਕੇ ਪਰਖਣ ਨਾਲ ਨਿਰਾਸ਼ਾ ਤੋਂ ਸਿਵਾਏ ਕੁਝ ਪੱਲੇ ਨਹੀਂ ਪਵੇਗਾ ਵਿਗਿਆਨ ਆਪਣੀ ਖੋਜ ਦੇ ਸਹਾਰੇ ਅੰਤ ਚਾਹੁੰਦਾ ਹੈ ਪਰ ਪ੍ਰਭੂ ਅਥਾ ਅਗੰਮ ਅਤੇ ਬੇਅੰਤ ਹੈ ਉਸ ਦਾ ਮਾਰਗ ਪ੍ਰੇਮ ਹੈ ਅੱਜ ਸਾਰਾ ਸੰਸਾਰ ਪਦਾਰਥਵਾਦ ਗਿਆਨ ਵਿਗਿਆਨ ਵਿੱਚ ਉਲਝਿਆ ਪਿਆ ਹੈ ਜਦ ਕਿ ਪ੍ਰਕਿਰਤੀ ਨੂੰ ਸਮਝਣ ਲਈ ਵਿਗਿਆਨ ਹੋਂਦ ਵਿੱਚ ਆਇਆ ਪਦਾਰਥ ਦੀ ਜਾਣਕਾਰੀ ਦੇਣ ਵਾਲਾ ਵਿਗਿਆਨ ਪਦਾਰਥ ਦੀ ਜਾਣਕਾਰੀ ਦੇਣ ਵਾਲਾ ਵਿਗਿਆਨ ਹੈ ਦੂਜੇ ਪਾਸੇ ਪ੍ਰਭੂ ਆਪਣੀ ਬਣਾਈ ਪ੍ਰਕਿਰਤੀ ਵਿੱਚ ਸਮੋਇਆ ਹੋਇਆ ਵੀ ਇਸ ਤੋਂ ਨਿਰਲੇਪ ਹੈ ਮਨੁੱਖੀ ਜੀਵਨ ਵਿੱਚ ਸੁੱਖ ਦੁੱਖ ਆਉਂਦੇ ਰਹਿੰਦੇ ਹਨ ਪਰ ਕਈ ਵਾਰ ਮਨੁੱਖ ਬੇਲੋੜੀ ਚਿੰਤਾ ਵਿੱਚ ਪੈ ਕੇ ਕੁਝ ਅਜਿਹਾ ਕਰ ਬੈਠਦਾ ਹੈ ਜਿਸ ਦਾ ਪਛਤਾਵਾ ਉਹ ਜ਼ਿੰਦਗੀ ਦੇ ਅੰਤ ਤੱਕ ਕਰਦਾ ਹੈ ਸੰਸਾਰ ਤੇ ਕੋਈ ਵੀ ਮਨੁੱਖ ਸੰਪੂਰਨ ਨਹੀਂ ਉਸ ਪ੍ਰਭੂ ਤੋਂ ਬਿਨਾ ਹੋ ਹਰ ਜੀਵ ਅਧੂਰਾ ਹੈ ਉਸ ਅਧੂਰੇਪਣ ਨੂੰ ਦੂਰ ਕਰਨ ਲਈ ਸਤਿਗੁਰੂ ਦੀ ਪਾਵਨ ਬਾਣੀ ਇਤਿਹਾਸ ਤੇ ਪ੍ਰਭੂ ਪਿਆਰੇ ਜਨ ਸਾਡੀ ਮਦਦ ਲਈ ਹਮੇਸ਼ਾ ਯਤਨਸ਼ੀਲ ਹਨ ਜੋ ਸੰਸਾਰੀ ਜੀਵਾਂ ਨੂੰ ਸਤ ਸੰਤੋਖ ਦਇਆ ਦਾ ਉਪਦੇਸ਼ ਦੇ ਕੇ ਉਹਨਾਂ ਦੇ ਕਠੋਰ ਹਿਰਦਿਆਂ ਨੂੰ ਪਾਪਾਂ ਤੋਂ ਬਚਾ ਕੇ ਮਨੁੱਖ ਦੇ ਜੀਵਨ ਦੇ ਹਰ ਖੇਤਰ ਵਿੱਚ ਅਗਵਾਈ ਕਰਦੇ ਹਨ ਆਪ ਜੀ ਆਪ ਜੀ ਨਾਲ ਦਾਸ ਆਪਣੇ ਜੀਵਨ ਦੀ ਹੱਡਬੀਤੀ ਘਟਨਾ ਸਾਂਝੀ ਕਰਨੀ ਚਾਹੁੰਦਾ ਹੈ ਕਿ ਇੱਕ ਪ੍ਰਭੂ ਪਿਆਰੇ ਨੇ ਸਿੱਖੀ ਤੋਂ ਖਾਰਜ ਹੋਣ ਵਾਲੇ ਘੋਰ ਪਾਪ ਤੋਂ ਮੈਨੂੰ ਕਿਵੇਂ ਬਚਾਇਆ ਸਨ 2008 ਵਿੱਚ ਮੇਰਾ ਆਨੰਦ ਕਾਰਜ ਸਿੱਖ ਰਹਿਤ ਮਰਿਆਦਾ ਅਨੁਸਾਰ ਅੰਮ੍ਰਿਤ ਵੇਲੇ ਇੱਕ ਗੁਰਸਿੱਖ ਧਾਰੀ ਸਿੰਘਣੀ ਨਾਲ ਹੋਇਆ ਬਿਨਾਂ ਦਾਜ ਦਹੇਜ ਸਾਦਾ ਕਾਰਜ ਬਹੁਤਿਆਂ ਰਿਸ਼ਤੇਦਾਰਾਂ ਨੂੰ ਪਸੰਦ ਨਾ ਆਇਆ ਪਰ ਸਤਿਗੁਰਾਂ ਦੀਆਂ ਖੁਸ਼ੀਆਂ ਅੱਗੇ ਦੁਨੀਆ ਦੀਆਂ ਖੁਸ਼ੀਆਂ ਕੋਈ ਮਾਣਾ ਨਹੀਂ ਰੱਖਦੀਆਂ ਵਿਆਹ ਤੋਂ ਬਾਅਦ ਸੰਤਾਨ ਪ੍ਰਾਪਤੀ ਦੀ ਚਾਹਤ ਹਰ ਇਨਸਾਨ ਨੂੰ ਹੁੰਦੀ ਹੈ ਕੋਈ ਮਨੁੱਖ ਨਹੀਂ ਚਾਹੁੰਦਾ ਕਿ ਉਸ ਨੂੰ ਸੰਤਾਨ ਪ੍ਰਾਪਤੀ ਦਾ ਸੁੱਖ ਨਸੀਬ ਨਾ ਹੋਵੇ ਸਮਾਂ ਬੀਤਣ ਤੋਂ ਬਾਅਦ ਅਸੀਂ ਟੈਸਟ ਕਰਵਾਏ ਤਾਂ ਸਿੰਘਣੀ ਨੂੰ ਕਾਲਾ ਪੀਲੀਆ ਨਾਂ ਦੀ ਬਿਮਾਰੀ ਨਿਕਲ ਆਈ ਚਿੰਤਾਵਾਂ ਵਿੱਚ ਡੁੱਬੇ ਹੋਏ ਦਾਸ ਨੇ ਸਿੰਘਣੀ ਦਾ ਇਲਾਜ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਕਰਵਾਇਆ ਡਾਕਟਰ ਨੇ 6 ਮਹੀਨੇ ਇਲਾਜ ਦੀ ਸਲਾਹ ਦਿੱਤੀ ਪਰ 6 ਮਹੀਨਿਆਂ ਬਾਅਦ ਵੀ ਬਿਮਾਰੀ ਉੱਥੇ ਦੀ ਉੱਥੇ ਹੀ ਖੜੀ ਸੀ ਆਖਰ ਡਾਕਟਰ ਦੀ ਸਲਾਹ ਅਨੁਸਾਰ ਇਸ ਬਿਮਾਰੀ ਨੂੰ ਨੈਗੇਟਿਵ ਕਰਨ ਦੀ ਕੋਈ ਵੀ ਦਵਾਈ ਇਸ ਦੁਨੀਆ ਵਿੱਚ ਨਹੀਂ ਇਲਾਜ ਬੰਦ ਕਰਵਾ ਦਿੱਤਾ ਕਿ ਹੁਣ ਖਤਰਾ ਘੱਟ ਹੈ 19 ਦਿਨੀ ਅਸੀਂ ਡਾਕਟਰ ਨੀਰਜ ਗੁਪਤਾ ਹਸਪਤਾਲ ਤੋਂ ਪ੍ਰੈਗਨੈਂਸੀ ਟੈਸਟ ਕਰਵਾਏ ਤਾਂ ਪਤਾ ਲੱਗਾ ਕਿ ਸਿੰਗਣੀ ਦੇ ਅੰਦਰ 30 ਫੁੱਟ 30 ਦਿਨ ਦਾ ਭਰੂਣ ਹੈ ਕਾਲੇ ਪੀਲੀਏ ਦੀਆਂ ਦਵਾਈਆਂ ਬਾਰੇ ਡਾਕਟਰ ਨੀਰਜ ਗੁਪਤਾ ਨੇ ਕਈ ਤਰ੍ਹਾਂ ਦੇ ਵਿਚਾਰ ਦੱਸੇ ਕਿ ਤੁਹਾਡਾ ਇਹ ਬੱਚਾ ਅਪਾਹਜ ਹੋ ਸਕਦਾ ਹੈ ਪ੍ਰੈਗਨੈਂਸੀ ਦੇ ਦੌਰਾਨ ਐਸੀਆਂ ਦਵਾਈਆਂ ਦੀ ਵਰਤੋਂ ਬਹੁਤ ਖਤਰਨਾਕ ਸਿੱਧ ਹੋ ਸਕਦੀ ਹੈ ਇਸ ਲਈ ਡਾਕਟਰ ਦੀ ਸਲਾਹ ਅਨੁਸਾਰ ਕੁਝ ਦਵਾਈਆਂ ਖਾਣ ਤੋਂ ਬਾਅਦ ਭਰੂਣ ਨੂੰ ਗਰਾਇਆ ਜਾ ਸਕਦਾ ਹੈ ਜੇ ਕੱਲ ਨੂੰ ਬੱਚਾ ਅਪਾਹਜ ਹੁੰਦਾ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ ਨਾਲ ਇਹ ਕਹਿ ਦਿੱਤਾ ਕਿ ਜ਼ਿਆਦਾ ਦਿਨ ਬੀਤਣ ਨਾਲ ਇਹ ਕਾਰਜ ਆਪਰੇਸ਼ਨ ਨਾਲ ਹੋਵੇਗਾ ਅਸੀਂ ਕਾਹਲੀ ਵਿੱਚ ਕੁਝ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਸੋਚਣ ਲਈ ਮੰਗਿਆ ਘਰ ਪਹੁੰਚ ਕੇ ਡਾਕਟਰ ਦੀਆਂ ਵਿਚਾਰਾਂ ਨਾਲ ਤੇ ਘਰ ਵਾਲਿਆਂ ਨੇ ਸਹਿਮਤੀ ਪ੍ਰਗਟਾਈ ਕਿ ਬੱਚੇ ਨੂੰ ਨਾ ਰੱਖਿਆ ਜਾਵੇ ਪਰ ਮੇਰੇ ਮਨ ਅੰਦਰ ਬਾਰ-ਬਾਰ ਇਹ ਵਿਚਾਰ ਆ ਰਹੇ ਸਨ ਕਿ ਪ੍ਰਮਾਤਮਾ ਜੋ ਸਾਡੇ ਕਰਮਾਂ ਵਿੱਚ ਹੈ ਮਿਲ ਕੇ ਰਹੇਗਾ ਪ੍ਰਭੂ ਤੋਂ ਭੱਜ ਕੇ ਕਿਤੇ ਨਹੀਂ ਜਾਇਆ ਜਾ ਸਕਦਾ 3-4 ਦਿਨ ਬੀਤਣ ਉਪਰੰਤ ਸਰਦਾਰ ਕਮਰ ਅਜੀਤ ਸਿੰਘ ਪਟਿਆਲਾ ਨੂੰ ਸਾਰੀ ਸਥਿਤੀ ਬਿਆਨ ਕੀਤੀ ਤੇ ਦੱਸਿਆ ਕਿ ਦਾਸ ਇਹ ਪਾਪ ਨਹੀਂ ਕਰਨਾ ਚਾਹੁੰਦਾ ਸਰਦਾਰ ਸਾਹਿਬ ਨੇ ਕਿਹਾ ਅੱਜ ਵੀ ਜੋ ਕਿਹਾ ਉਹ ਅੱਜ ਵੀ ਮੇਰੇ ਕੰਨਾਂ ਅੰਦਰ ਗੂੰਜਦਾ ਹੈ ਸ਼ਮਸ਼ੇਰ ਸਿੰਘ ਅਸੀਂ ਪ੍ਰਭੂ ਤੋਂ ਭੱਜ ਕੇ ਦੁਨੀਆ ਅੰਦਰ ਕਿਤੇ ਨਹੀਂ ਜਾ ਸਕਦੇ ਉਹ ਬੇਅੰਤ ਹੈ ਉਸ ਵੱਲੋਂ ਆਉਣ ਵਾਲੇ ਦੁੱਖ ਸੁੱਖ ਨੂੰ ਸਵੀਕਾਰ ਕਰੋ ਥਿਰ ਰਹੋ ਉਹ ਭਲੀ ਕਰੇਗਾ ਗੁਰੂ ਅੱਗੇ ਅਰਦਾਸ ਕਰੋ ਉਹ ਬੋੜੇਗਾ ਪਾਪ ਕਰਨ ਬਾਰੇ ਕਦੇ ਸੋਚਣਾ ਵੀ ਨਾ ਇਸ ਜਨਮ ਵਿੱਚ ਨਹੀਂ ਤਾਂ ਹੋਰ ਜਨਮ ਵਿੱਚ ਭੁਗਤੋਗੇ ਫੋਨ ਬੰਦ ਹੋਇਆ ਤਾਂ ਇਉਂ ਲੱਗਾ ਕਿ ਜਿਵੇਂ ਸਮੁੰਦਰ ਵਿੱਚ ਡੁੱਬਦੇ ਨੂੰ ਕੋਈ ਕਿਨਾਰਾ ਮਿਲ ਗਿਆ ਹੋਵੇ ਪੱਕਾ ਮਨ ਬਣਾ ਲਿਆ ਕਿ ਆਉਣ ਵਾਲੇ ਜੀਵ ਨੂੰ ਅਸੀਂ ਨਹੀਂ ਰੋਕ ਸਕਦੇ ਹਫ਼ਤੇ ਬਾਅਦ ਅਸੀਂ ਡਾਕਟਰ ਕੋਲ ਜਾਣ ਤੋਂ ਪਹਿਲਾਂ ਦਰਬਾਰ ਸਾਹਿਬ ਵਿਖੇ ਅਰਦਾਸ ਕੀਤੀ ਤੇ ਡਾਕਟਰ ਸਾਹਿਬ ਨੂੰ ਕਿਹਾ ਕਿ ਅਸੀਂ ਆਪਣਾ ਬੱਚਾ ਕਤਲ ਨਹੀਂ ਕਰਨਾ ਚਾਹੁੰਦੇ ਡਾਕਟਰ ਸਾਹਿਬ ਕਹਿਣ ਲੱਗੇ ਕਿਉਂ ਅਸੀਂ ਦੱਸਿਆ ਕਿ ਪ੍ਰਭੂ ਜੋ ਚਾਹੁੰਦਾ ਹੈ ਉਹ ਹੋ ਕੇ ਰਹੇਗਾ ਡਾਕਟਰ ਸਾਹਿਬ ਕਹਿਣ ਲੱਗੇ ਕਿ ਇਹ ਅੰਧ ਵਿਸ਼ਵਾਸ ਹੈ ਇਨ੍ਹਾਂ ਵਿਚਾਰਾਂ ਨੂੰ ਵਿਗਿਆਨ ਵਿੱਚ ਕੋਈ ਥਾਂ ਨਹੀਂ ਜੇਕਰ ਤੁਹਾਡਾ ਬੱਚਾ ਅਪਾਜ ਹੋਇਆ ਤਾਂ ਸਾਡੀ ਸਾਰੀ ਜ਼ਿੰਦਗੀ ਪਛਤਾਓਗੇ ਮੈਂ ਕਿਹਾ ਡਾਕਟਰ ਸਾਹਿਬ ਤੁਸੀਂ ਜ਼ਿੰਮੇਵਾਰੀ ਲੈਂਦੇ ਨਹੀਂ ਮੈਡੀਕਲ ਸਾਇੰਸ ਮੁਤਾਬਕ ਕੋਈ ਕੋਈ ਪੱਕਾ ਨਹੀਂ ਅਸੀਂ ਖੁਦ ਪਾਪ ਕਰਨਾ ਨਹੀਂ ਚਾਹੁੰਦੇ ਸੋ ਇਸ ਦੇ ਲਈ ਜ਼ਰੂਰੀ ਹੈ ਕਿ ਸਭ ਕੁਝ ਪ੍ਰਭੂ ਤੇ ਹੀ ਛੱਡ ਦਿੱਤਾ ਜਾਵੇ ਉਪਰੰਤ ਅਸੀਂ ਮਹੀਨਾਵਾਰ ਦਵਾਈ ਲੈ ਕੇ ਵਾਪਸ ਵਾਪਸ ਆ ਰਹੇ ਸੀ ਤਾਂ ਮਨ ਅੰਦਰ ਵਿਚਾਰ ਚੱਲ ਰਹੇ ਸਨ ਕਿ ਪ੍ਰਭ ਹੁਨਰੀ ਕਾਰਜ ਇਉਂ ਹੈ ਜਿਵੇਂ ਬੰਦ ਕਰੀ ਨੇ ਖੁੱਲਣਾ ਹੋਵੇ ਪੇਟ ਅੰਦਰ ਪਲ ਰਹੇ ਬੱਚੇ ਦੇ ਨੈਣ ਨਕਸ਼ ਉਸ ਦੀ ਮਾਂ ਨਹੀਂ ਘੜ ਸਕਦੀ ਇਸ ਲਈ ਡਾਕਟਰ ਸਾਹਿਬ ਦਾ ਦਾਵਾ ਵਿਅਰਥ ਰੱਖ ਰੱਖਦਿਆਂ ਚਿੰਤਾ ਨੂੰ ਛੱਡ ਕੇ ਪ੍ਰਭੂ ਤੇ ਵਿਸ਼ਵਾਸ ਰੱਖਿਆ ਜਾਵੇ 3 ਮਹੀਨਿਆਂ ਪਿਛੋਂ ਟੈਸਟ ਕਰਵਾਇਆ ਤਾਂ ਬੱਚੇ ਦੇ ਸਾਰੇ ਅੰਗ ਮੌਜੂਦ ਸਨ ਡਾਕਟਰ ਸਾਹਿਬ ਨੇ ਸਾਨੂੰ ਵਧਾਈ ਦਿੱਤੀ ਤੇ ਨਾਲ ਹੀ ਕਹਿ ਦਿੱਤਾ ਕਿ ਦਿਮਾਗ ਅੱਖਾਂ ਕੰਨ ਨੱਕ ਦੀ ਹਾਲਾਤ ਬਾਰੇ ਸਾਨੂੰ ਕੁਝ ਪਤਾ ਨਹੀਂ ਅਸੀਂ ਫਿਰ ਦੁਚਿੱਤੀ ਵਿੱਚ ਪਰ ਆਖਰ ਸਤਿਗੁਰੂ ਸਤਿਗੁਰਾਂ ਅਗੇ ਅਰਦਾਸ ਕੀਤੀ ਔਰ ਪਾਪ ਸਭ ਤਿਆਗਿਆ ਦਾਰੂ ਨਾਮ ਲਿਆ ਪਾ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਗੁਰਪੂਰਾ ਆਰਾਧਿਆ ਸਗਲਾ ਦੁਖ ਗਿਆ ਰਾਖਨ ਹਾਰੈ ਰਾਖਿਆ ਆਪਣੀ ਕਰਮਿਆ ਰਹਾਉ 2 ਅਪ੍ਰੈਲ 2011 ਨੂੰ ਸਾਡੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਉਸੇ ਹੀ ਅਗਰਵਾਲ ਨਰਸਿੰਗ ਹੋਮ ਵਿੱਚ ਬਹੁਤ ਹੀ ਤੰਦਰੁਸਤ ਬੱਚੀ ਨੇ ਜਨਮ ਲਿਆ ਆਮ ਤੌਰ ਤੇ 2 ਤੋਂ 3 ਕਿਲੋ ਵਜਨ ਵਾਲਾ ਬੱਚਾ ਤੰਦਰੁਸਤ ਮੰਨਿਆ ਜਾਂਦਾ ਹੈ ਜਦਕਿ ਇਸ ਬੱਚੀ ਦਾ ਵਜਨ 3.5 ਕਿਲੋ ਜਨ 3.5 ਕਿਲੋ ਜਨਮ ਸਮੇਂ ਸੋਹਣੇ ਨੈਣ ਨਕਸ਼ ਸੋਹਣੇ ਘਣੇ ਲੰਮੇ ਕੇਸ ਲੈ ਕੇ ਜਨਮੀ ਸਾਡੀ ਹੈਰਾਨੀ ਦੀ ਹੱਦ ਨਾ ਰਹੀ ਕਿ ਮੈਡੀਕਲ ਸਾਇੰਸ ਇਸ ਬੱਚੇ ਨੂੰ ਅਪਾਜ ਕਹਿ ਕੇ ਕਤਲ ਕਰਵਾ ਦਿੰਦੀ ਪਰ ਬੱਚਾ ਬਿਲਕੁਲ ਤੰਦਰੁਸਤ ਜਨਮਿਆ ਦੂਜੇ ਪਾਸੇ ਜੇਕਰ ਮਾਂ ਨੂੰ ਕਾਲਾ ਪੀਲੀਆ ਹੋਵੇ ਤਾਂ ਬੱਚੇ ਨੂੰ ਹੋਣਾ ਸੁਭਾਵਕ ਹੈ ਪਰ ਬੱਚੀ ਬਿਲਕੁਲ ਨਿਰੋਗ ਹੈ ਜੋ ਕਰਤਾਰੀ ਕਰਾਮਾਤ ਤੋਂ ਘਟ ਨਹੀਂ ਇਸ ਨੂੰ ਉਸ ਪ੍ਰਭੂ ਦੀ ਬਖਸ਼ਿਸ਼ ਤੇ ਰਹਿਮਤ ਹੀ ਮੰਨਿਆ ਜਾ ਸਕਦਾ ਹੈ ਬੇਦ ਕਤੇਵ ਸੰਸਾਰ ਹੱਬਾ ਹੂੰ ਬਾਹਰਾ ਨਾਨਕਾ ਪਾਤ ਸਾਹ ਦਿਸੈ ਜਾਹਰਾ ਵਿਗਿਆਨ ਦੀ ਪਹੁੰਚ ਪਦਾਰਥਵਾਦ ਤੱਕ ਹੈ ਮੈਡੀਕਲ ਸਾਇੰਸ ਨੇ ਸਾਰਾ ਸਰੀਰ ਪਾੜ ਕੇ ਦੇਖ ਲਿਆ ਦਿਲ ਫੇਫੜੇ ਜਿਗਰ ਗੁਰਦੇ ਸਕੈਨਿੰਗ ਸਕੈਨਿੰਗ ਕੀਤੀ ਪਰ ਰੱਬ ਕਿਤੋਂ ਨਹੀਂ ਮਿਲਿਆ ਕਿਸੇ ਵਿਗਿਆਨੀ ਨੂੰ ਅੱਜ ਤੱਕ ਰੱਬ ਨਹੀਂ ਮਿਲਿਆ ਕਿਉਂਕਿ ਪ੍ਰਭੂ ਵਿਗਿਆਨ ਦੀ chemistry biology physics trigonometry astronomy ਆਦਿ ਤੋਂ ਬਹੁਤ ਬਾਹਰ ਹੈ ਇਹਨਾਂ ਦਾ ਵਿਸ਼ਾ ਨਹੀਂ ਹੈ ਪ੍ਰਭੂ ਮਾਰਗ ਪ੍ਰੇਮਾ ਭਗਤੀ ਮਾਰਗ ਹੈ ਨਾ ਕਿ ਤਰਕ ਦਾ ਜੇਕਰ ਰੱਬੀ ਪਿਆਰੇ ਮੇਰੀ ਅਗਵਾਈ ਨਾ ਕਰਦੇ ਤਾਂ ਸਤਗੁਰਾਂ ਦਾ ਭਉ ਭਾਉ ਮਨ ਵਿੱਚ ਨਾ ਰੱਖਿਆ ਜਾਂਦਾ ਤਾਂ ਦਾਸ ਵੀ ਆਪਣੀ ਫੁੱਲਾਂ ਵਰਗੀ ਬੱਚੀ ਨੂੰ ਕਤਲ ਕਰਵਾ ਬੈਠਦਾ ਕੁੜੀ ਮਾਰ ਬਣ ਕੇ ਸਿੱਖੀ ਤੋਂ ਖਾਰਜ ਹੋ ਬੈਠਦਾ ਸਾਰੀ ਜ਼ਿੰਦਗੀ ਇਸ ਪਾਪ ਨੂੰ ਸਿਰ ਤੇ ਢੋਈ ਫਿਰਦਾ ਤੁਰਕੀ ਦੇ ਮਹਾਨ ਸੰਤ ਮੌਲਾਨਾ ਰੂਮੀ ਕਹਿੰਦੇ ਹਨ ਇਸ ਇੱਥੇ ਸੰਸਾਰ ਬੇਅਕਲਾਂ ਬੇਸ਼ਰਮਾਂ ਨਾਲ ਭਰਿਆ ਹੁੰਦਾ ਤਾਂ ਪੈਗੰਬਰਾਂ ਨੂੰ ਸੰਸਾਰ ਤੇ ਆਉਣ ਦੀ ਕੀ ਲੋੜ ਸੀ ਤੁਰਕੀ ਦੇ ਮਹਾਨ ਸੰਤ ਮੌਲਾਨਾ ਰੂਮੀ ਕਹਿੰਦੇ ਹਨ ਕਿ ਇੱਥੇ ਸੰਸਾਰ ਬੇਅਕਲਾਂ ਬੇਸ਼ਰਮਾਂ ਨਾਲ ਨਾ ਭਰਿਆ ਹੁੰਦਾ ਤਾਂ ਪੈਗੰਬਰਾਂ ਨੂੰ ਸੰਸਾਰ ਤੇ ਆਉਣ ਦੀ ਕੀ ਲੋੜ ਸੀ ਦਸ ਪਾਤਸ਼ਾਹਾਂ ਦੇ ਰੂਪ ਵਿੱਚ ਸਾਨੂੰ ਮਹਾਨ ਪੈਗੰਬਰ ਮਿਲੇ ਮਹਾਨ ਫਲਸਫਾ ਮਿਲਿਆ ਦਸ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਿਰਾਜਮਾਨ ਹੈ ਸਮੁੱਚੇ ਸੰਸਾਰ ਦੇ ਭਗਤ ਜਨਾਂ ਨੂੰ ਆਸਰਾ ਦੇਣ ਲਈ ਪੁਕਾਰ ਰਹੀ ਹੈ ਆਪਣੇ ਸੇਵਕ ਕੀ ਆਪੇ ਰੱਖੈ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠ ਸੇਵਕ ਕੋ ਨਿਕਟੇ ਹੋਏ ਦਿਖਾਵੇ ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਇ ਵੈ ਰਹਾਉ ਸ਼ਮਸ਼ੇਰ ਸਿੰਘ ਜੇਠੂਵਾਲ ਪਿੰਡ ਤੇ ਡਾਕਖਾਨਾ ਜੇਠੂਵਾਲ ਤਹਿਸੀਲ ਜ਼ਿਲ੍ਹਾ ਅੰਮ੍ਰਿਤਸਰ ਮੋਬਾਈਲ 99881 14061